ਨਾਤੀ ਧੋਤੀ ਸੰਭਹੀ ਸੁੱਤੀ ਐ ਨਿਚਿੰਦ ਖਰੀਦਾ ਰਹੀ ਸੁਵੇੜੀ ਦੀ ਗਈ ਕਥੂਰੀ ਗੰਧ ਨਾਤੀ ਧੋਤੀ ਸੰਭਹੀ ਸੰਭਹੀ ਨਾ ਆਉਣਾ ਤੋਣਾ ਹੁੰਦਾ ਪਹਿਲਾਂ ਜਿਹੜਾ ਹੈ ਨਾ ਥੋੜਾ ਜਿਹਾ ਮੰਨੋ ਜੇ ਜਿਵੇਂ ਆਪਾਂ ਗਿਆਨ ਹਾਸਲ ਕਰ ਲਿਆ ਨਾ ਗਿਆਨ ਹਾਸਲ ਜਿਹੜਾ ਕਰ ਲਿਆ ਉਹ ਨਾਤੀ ਧੋਤੀ ਪਹਿਲਾਂ ਮਨ ਮੈਲਾ ਹੁੰਦਾ ਨਾ ਤੇ ਗਿਆਨ ਦੇ ਨਾਲ ਸੰਤੋਖ ਤੱਕ ਦੀ ਜਿਹੜੀ ਅਵਸਥਾ ਉਹ ਹੈਗਾ ਮਨ ਦੀ ਅਗਿਆਨਤਾ ਨੂੰ ਦੂਰ ਕਰਦਾ ਹੈ ਮਾਇਆ ਛੜਤੀ ਨਾਸੀ ਤੋਤੀ ਮਾਇਆ ਬੇਖ ਹੈ ਨਾ ਦੇਖ ਜਿਹੜੀ ਹੈ ਲਾਤੀ ਨਾਲੋਂ ਜਿਹੜਾ ਮਨ ਤੋਂ ਉਹ ਸ਼ਬਦ ਲਾਗੋ ਰਹੋ ਹਰ ਸਿੰਘ ਚਿਤਲਾ ਇਹ ਤਾਂ ਹਰ ਸਿੰਘ ਚਿਤਲਾ ਹੋਇਆ ਜਿੰਨਾ ਜਰ ਇਹ ਵੀ ਤੀਜੇ ਪਾਸ਼ਾ ਦਾ ਹੀ ਹੈ ਆ ਵੀ ਉਸ ਵੇਲੇ ਦਾ ਹੀ ਹੈ ਜ਼ਿਆਦਾ ਤੀਜੇ ਪਾਸ਼ਾ ਦੀ ਵਿਆਖਿਆ ਕਰ ਰਿਹਾ ਸਹੀ ਉਹ ਉਸ ਵੇਲੇ ਹੀ ਹੋਇਆ ਨਾ ਹੋ ਸਕਦਾ ਸੁਣਦਾ ਵੀ ਰਿਹਾ ਹੋਵੇ ਨਾਲ ਨਾਤੀ ਤੋਤੀ ਸਮਝੀ ਸਭ ਸੁਤੀ ਐਨ ਚਿੰਦ ਜਦ ਨਾਤਾ ਤੋਤੇ ਦੇ ਬਾਅਦ ਕਹਿੰਦਾ ਵੀ ਨਾਲੇ ਸੁਰਤਾ ਕਹਿੰਦਾ ਵੀ ਨਾਲੇ ਹੁਣ ਹੋਸ਼ ਹੋਣਾ ਹੀ ਹੋਸ਼ ਸੁਰਤਾ ਦੀ ਗਰਮੀਆਂ ਦੇ ਮਹੀਨੇ ਐ ਸੁਰਤਾ ਇਹ ਹੈ ਨਾਤੇ ਦੇ ਬਾਅਦ ਗਿਆਨ ਦੇ ਬਾਅਦ ਤਾਂ ਸੁਰਤੇ ਹੀ ਹੈ ਸਭ ਹੀ ਤਾਂ ਸਭੜਿਆ ਮਨ ਮਨ ਡੋਲਦਾ ਰਿਹਾ ਨਾ ਡੋਲਣ ਤੋਂ ਮਨ ਸਭੜ ਗਿਆ ਸੁਰਤ ਸਭੜ ਗਈ ਸਭ ਹੀ ਸੁੱਤੀ ਆਏ ਨਿਚਿੰਦ ਫੇਰ ਬੜੀ ਨੀਂਦ ਆਈ ਹੈ ਬੇਫਿਕਰੀ ਹੋ ਗਈ ਸੁੱਤੀ ਆਏ ਨਿਚਿੰਦ ਨਿਚਿੰਤ ਨਿਚਿੰਤ ਹੋਣਾ ਹੀ ਸੋਣਾ ਨਿਚਿੰਤ ਵੀ ਨਿਚਿੰਤ ਉਹ ਕੋਈ ਗੱਲ ਇਹ ਦੱਦਾ ਬੋਲਦਾ ਆਪਾਂ ਤਾਂ ਤਾਂ ਬੋਲਦੇ ਨਿਚਿੰਤ ਨਿਚਿੰਤ ਰੀਦਾ ਰਹੀ ਸੁ ਵੇੜੀ ਹਿੰਗਦੀ ਗਈ ਕਥੂਰੀ ਗੰਧ ਰਹੀ ਸੂ ਵੇੜੀ ਹਿੰਗਦੀ ਰਹੀ ਕਥੂਰੀ ਗੰਧ ਜਿੰਨਾ ਜਰ ਕਸਤੂਰੀ ਤੇ ਹਿੰਗ ਚੜੀ ਰਹੀ ਸੀ ਨਾ ਕਸਤੂਰੀ ਉੱਤੇ ਥੱਲੇ ਸੀ ਉੱਤੇ ਲਵੇਟਦੀ ਹਿੰਗ ਉਹਦੀ ਸਮੈਲ ਨਹੀਂ ਦੀ ਆਉਂਦੀ ਸੀ ਕਸਤੂਰੀ ਦਾ ਪਤਾ ਨਹੀਂ ਲੱਗਿਆ ਜਿਆਦਾ ਨਹਾ ਕੇ ਧੋ ਕੇ ਕਸਤੂਰੀ ਦੇ ਉੱਤੋਂ ਹਿੱਦ ਲੈ ਗਈ ਗਈ ਕਸਤੂਰੀ ਗੰਧ ਫਿਰ ਕਸਤੂਰੀ ਦੀ ਗੰਧ ਪ੍ਰਗਟ ਹੋਈ ਜਿੰਨਾ ਚਿਰ ਨਹਾਤਾ ਧੋਤਾ ਦੀ ਸੀ ਜਿੰਨਾ ਚਿਰ ਗਿਆਨ ਨਹੀਂ ਸੀ ਉਹਨਾਂ ਚਿਰ ਕਸਤੂਰੀ ਦੀ ਗੰਧ ਨਹੀਂ ਸੀ ਉਹਨਾਂ ਚਿਰ ਮਾਇਆ ਦੀ ਗੰਧ ਹੁੰਦੀ ਸੀ ਜਦ ਗੱਲ ਕਰਦਾ ਸੀ ਮੁਖਾਪਤ ਤਾਂ ਕੇ ਦੁਰਗੰਧ ਦੁਰਗੰਧ ਜਦ ਬੋਲਦਾ ਸੀ ਉਹ ਦੁਰਗੰਧ ਆਉਂਦੀ ਸੀ ਜਦ ਅੰਦਰ ਉਹ ਧੋਤਾ ਗਿਆ ਸਾਰੇ ਕਸਤੂਰੀ ਦੀ ਆਈ ਫਿਰ ਦੁਰਗੰਧ ਆਉਣ ਲੱਗੀ